ਸਫਰ ਤੁਵੱਲਾ ਮੈਂ ਮੇਰਾ ਵੀਰ ਹਾਲ ਪੁੱਛੀਦਾ ਹੈ ਮੇਰਾ ਵੀਰਣ ਨਾਲ ਮੁਸਾਫਰਾਂ ਦੇ ਨਰ ਵੀ ਨਾਲ ਅਲੀਦਾ ਪਰ ਪੁੱਛਤਾ ਸਹੀ ਤਨ ਬੈਣੀ ਨੇ ਇਹ ਆਕੇ ਵਕਤ ਗੁਜ਼ਾਰੇ ਤਦ ਮਤ ਦੀ ਤਕਮੀਲ ਕਿਤੇ ਤੇਰੇ ਵਾਣੋ ਜਣੀ ਨੇ ਮਾਰੇ वेरण थकीअ भेण तूं पत टिकण दींदा भेणी सबर तूं वला